ਤੋਂ ਹੱਥ ਨਾ ਚਾ ਮੈਂ ਦੇ ਨਾ ਜ਼ਖਮ ਦੁਖਾ ਆਸਾ ਮੈਂ ਦਾ ਜ਼ਖਮੀ ਹੋਇ ਤਾਕਦ ਅਰਬ ਦੇ ਨਾਲ ਹੈ ਦਾਈ ਤੂੰ ਹੱਥ ਨਾ ਚਾ ਜਿਵੇਂ ਦਾ ਮੁਹਸਨ ਟੁਰ ਗਏ ਮੈਂ ਵੀ ਜਗ ਤੂੰ ਟੁਰ ਵੈਸਾ उम्मत शकीदे हाल तमामी बाबे को मन सुन वे सांस हाथ पासे तू चा दिख ले सा कुछ से न जाया हवाल ही दाई तू हथ ना चा मेरे ना जखन दिखा